ਕਾਮਰੇਡੀ ਤਰਕਸ਼ੀਲ ਆਚਰਣ ਦੀ ਸਹੀ ਤਸਵੀਰ ਪਿਛਲੀ ਸਦੀ ਵਿੱਚ ਸੰਤ ਸਿੰਘ ਸੇਖੋਂ ਕਮਿਊਨਿਸਟ ਵਿਚਾਰਧਾਰਾ ਦਾ ਥੰਮ ਮੰਨਿਆ ਗਿਆ ਸੀ ਵੱਡੀ ਉਮਰ ਭੋਗਣ ਕਰਕੇ ਇਸ ਨੂੰ ਸਾਰੇ ਬਾਬਾ ਬਹੁੜ ਆਖਦੇ ਸਨ ਅਤੇ ਸਾਰੇ ਕਾਮਰੇਡ ਇਸ ਦੇ ਪੈਰੀ ਹੱਥ ਲਾਉਂਦੇ ਸਨ ਵਿਦਵਾਨਾਂ ਦੀ ਸਭਾ ਵਿੱਚ ਵੀ ਇਹ ਇੱਕ ਸਿਰਮੌਰ ਹਸਤੀ ਮੰਨੀ ਜਾਂਦੀ ਸੀ ਬੜੀਆਂ ਕਿਤਾਬਾਂ ਲਿਖੀਆਂ ਜੋ ਸਕੂਲਾਂ ਕਾਲਜਾਂ ਦੇ ਸਿਲੇਬਸ ਦਾ ਸ਼ਿੰਗਾਰ ਸਨ ਇਹਨਾਂ ਦੀ ਲਿਖੀ ਕਹਾਣੀ ਪ੍ਰੇਮੀ ਦੇ ਨਿਆਣੇ ਸਰ ਪ੍ਰਵਾਨਿਤ ਰਚਨਾ ਮੰਨੀ ਗਈ ਸੀ ਸਾਬਤ ਸੂਰਤ ਵਾਲੇ ਸੇਖੋਂ ਸਾਹਿਬ ਕਦੇ-ਕਦੇ ਸਿੱਖੀ ਬਾਰੇ ਵੀ ਕਲਮ ਚਲਾਉਂਦੇ ਸਨ ਸਿੱਖੀ ਮਾਹੌਲ ਵਿੱਚ ਪਲਣ ਕਰਕੇ ਸਿੱਖੀ ਦਾ ਕੋਈ ਅੰਸ਼ ਇਹਨਾਂ ਦੇ ਦਿਲ ਵਿੱਚ ਕਿਸੇ ਗਹਿਰਾਈ ਵਿੱਚ ਛੁਪਿਆ ਹੋਇਆ ਸੀ ਜੋ 1984 ਵਿੱਚ ਸਾਕਾ ਨੀਲਾ ਤਾਰਾ ਦੇ ਵਾਪਰਨ ਨਾਲ ਜ਼ਖਮੀ ਹੋ ਕੇ ਕੁਰਲਾ ਉਠਿਆ ਤੇ ਪੰਜਾਬੀ ਟ੍ਰਿਬਿਊਨ ਟ੍ਰਿਬਿਊਨ ਵਿੱਚ ਆਏ ਇਹਨਾਂ ਦੇ ਲੇਖਾਂ ਨੇ ਪੰਥ ਵਿਰੋਧੀ ਤਾਕਤਾਂ ਤੇ ਸ਼ੁੱਧ ਕਾਮਰੇਡੀ ਸੋਚ ਨੂੰ ਪਰਣਾਏ ਸਾਥੀ ਪੁੱਛਣ ਲੱਗ ਪਏ ਇਹ ਪੇਮੀ ਦੇ ਨਿਆਣੇ ਲਿਖਣ ਵਾਲਾ ਸੇਖੋਂ ਹੀ ਹੈ ਜਾਂ ਕੋਈ ਹੋਰ ਹੈ ਵੈਸੇ ਇਹ ਬੋਲਚਾਲ ਆਚਾਰ ਵਿਹਾਰ ਅਤੇ ਆਹਾਰ ਜਾਂ ਜ਼ਿੰਦਗੀ ਦੇ ਖੁੱਲੇ ਪਲਾਂ ਵਿੱਚ ਪੂਰਨ ਤੌਰ ਤੇ ਕਾਮਰਾਡੀ ਕਾਮਰੇਡੀ ਰੰਗਣ ਵਿੱਚ ਰੰਗੇ ਹੋਏ ਸੀ ਇਹਨਾਂ ਦੀ ਪ੍ਰਾਈਵੇਟ ਜ਼ਿੰਦਗੀ ਦੀ ਇੱਕ ਝਾਕੀ ਜੋ ਸੇਵਾ ਲਹਿਰ ਬਿਊਰੋ ਮਾਸਕ ਦੇ ਨਵੰਬਰ 2010 ਦੇ ਅੰਕ ਦੇ ਪੰਨਾ 34 35 ਦੇ ਛਪੀ ਹੈ ਅਸੀਂ ਹੂਬ ਹੂ ਪੇਸ਼ ਕਰ ਰਹੇ ਹਾਂ ਸੇਖੋਂ ਦੇ ਆਪਣੇ ਆਪ ਬਾਰੇ ਲਿਖਣ ਅਨੁਸਾਰ ਹੋਇਆ ਇਉਂ ਕਿ ਉਸ ਦਾ ਇੱਕ ਪਰਮ ਮਿੱਤਰ ਸੀ ਜਿਸ ਦੀ ਪਤਨੀ ਬਹੁਤ ਸੁੰਦਰ ਸੀ ਮਿੱਤਰ ਨੂੰ ਅਕਸਰ ਕਈ-ਕਈ ਹਫ਼ਤੇ ਲਗਾਤਾਰ ਟੂਰ ਤੇ ਜਾਣਾ ਪੈਂਦਾ ਸੀ ਸ਼ੇਖੋ ਨੂੰ ਹੋਰ ਕੀ ਚਾਹੀਦਾ ਸੀ ਉਸ ਨੇ ਆਪਣੀ ਔਰਤ ਭਗਤੀ ਦੀ ਕਲਾ ਵਰਤੀ ਅਤੇ ਮਿੱਤਰ ਦੀ ਪਤਨੀ ਨਾਲ ਜਿੰਸੀ ਰਿਸ਼ਤੇ ਬਣਾ ਲਏ ਪਤੀ ਟੂਰ ਤੇ ਅਤੇ ਸੇਖੋਂ ਦੀਆਂ ਰੰਗੀਨ ਰਾਤਾਂ ਉਸ ਦੇ ਘਰ ਤਿਲਕ ਦੀ ਤਿਲਕ ਦੀ ਗੱਲ ਮਿੱਤਰ ਤੱਕ ਪੁੱਜ ਗਈ ਸੇਖੋਂ ਵੀ ਉਸ ਨੂੰ ਮਿਲਣੋਂ ਕੰਨੀ ਕਤਰਾਉਣ ਲੱਗਾ ਇੱਕ ਵਾਰ ਅਚਾਨਕ ਦੋਵੇਂ ਮਿੱਤਰ ਇੱਕ ਭੀੜ ਭੜੱਕੇ ਵਾਲੀ ਸੜਕ ਤੇ ਆਹਮੋ ਸਾਹਮਣੇ ਮਿਲ ਪਏ ਸੇਖੋਂ ਨੂੰ ਦੇਖਦਿਆਂ ਹੀ ਮਿੱਤਰ ਨੇ ਠੇਠ ਪੰਜਾਬੀ ਭਾਸ਼ਾ ਦੀਆਂ ਠੇਠ ਗਾਲਾਂ ਅਲਾਪਣੀਆਂ ਸ਼ੁਰੂ ਕਰ ਦਿੱਤੀਆਂ ਆਸ ਦੇ ਉਲਟ ਉਹ ਹੱਥੀ ਪੈ ਜਾਣ ਲਈ ਲਪਕਿਆ ਸੇਖੋਂ ਅੱਗੇ ਅੱਗੇ ਭੱਜ ਤੁਰਿਆ ਸੜਕੇ ਸੜਕੇ ਦੋ ਸੂਟਡ ਬੂਟਡ ਭੱਦਰ ਪੁਰਸ਼ ਭੱਜੇ ਜਾ ਰਹੇ ਸਨ ਠੇਠ ਗਾਲਾਂ ird-gird ਸਭ ਨੂੰ ਸੱਦ ਰਹੀਆਂ ਸਨ ਇੱਕ ਦੁਰਾਚਾਰੀ ਮਿੱਤਰ ਮਾਰ ਕਾਂਸ਼ੈਸ ਦਾ ਭੰਨਿਆ ਹੋਇਆ ਸੀ ਤੇ ਦੂਸਰੇ ਵਿੱਚ ਅਕਿਰਤ ਘਣਤਾ ਦੇ ਅਹਿਸਾਸ ਦੀ ਜਵਾਲਾ ਮਗ ਰਹੀ ਸੀ ਸ਼ੇਖੋਂ ਹਫ ਗਿਆ ਮਿੱਤਰ ਨੇ ਗਾਲਾਂ ਦੀ ਵਿਚਾਰ ਹੋਰ ਤੇਜ਼ ਕਰ ਦਿੱਤੀ ਲੋਕ ਅਨੋਖਾ ਤਮਾਸ਼ਾ ਦੇਖ ਰਹੇ ਸਨ ਕੁਝ ਅਜਿਹੇ ਵੀ ਸਨ ਜੋ ਦੋਵਾਂ ਨੂੰ ਜਾਣਦੇ ਸਨ ਸ਼ੇਖੋਂ ਅਨੁਸਾਰ ਅੰਤ ਉਸਨੇ ਆਪ ਹੀ ਮਿੰਨਤ ਕੀਤੀ ਪਲੀਜ਼ ਅਬਿਊਜ਼ ਇਨ ਇੰਗਲਿਸ਼ ਮਿਹਰਬਾਨੀ ਮਿਹਰਬਾਨੀ ਕਰਕੇ ਇੰਗਲਿਸ਼ ਵਿੱਚ ਗਾਲਾਂ ਕੱਢੋ ਵਿਦਵਾਨ ਸੇਖੋ ਜਾਣਦਾ ਸੀ ਕਿ ਪੰਜਾਬੀ ਦੀਆਂ ਠੇਠ ਗਾਲਾਂ ਦਾ ਤਰਜਮਾ ਅੰਗਰੇਜ਼ੀ ਵਿੱਚ ਇਨ ਬਿਨ ਨਹੀਂ ਹੋ ਸਕਦਾ ਯੂਨੀਵਰਸਿਟੀ ਵੱਲੋਂ ਅਧਿਆਪਕਾਂ ਪ੍ਰਿੰਸੀਪਲਾਂ ਨੂੰ ਕੁਝ ਬਹੁਤ ਹੀ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਬਹੁਤ ਸੀਕ੍ਰੇਟ ਰੱਖਣਾ ਹੁੰਦਾ ਹੈ ਜਿਵੇਂ ਕਿ ਪੇਪਰ ਸੈਟਿੰਗ ਪੇਪਰ ਮਾਰਕਿੰਗ ਆਦਿ ਪੰਜਾਬੀ ਦੀ ਇੱਕ ਨਾਮਵਰ ਨਾਮਵਰ ਯੂਨੀਵਰਸਿਟੀ ਨੇ ਇਹੋ ਜਿਹੀਆਂ ਜ਼ਿੰਮੇਵਾਰੀਆਂ ਸੇਖੋਂ ਤੋਂ ਵਾਪਸ ਲੈ ਲਈਆਂ ਸਨ ਕਾਰਨ ਕਿਆਸ ਕਰਨੇ ਸਮਝਣੇ ਔਖੇ ਨਹੀਂ ਹਨ ਭਾਰਤੀ ਸਾਹਿਤ ਅਕਾਦਮੀ ਦੇ ਵਕਾਰੀ ਇਨਾਮਾਂ ਦੀ ਘੋਸ਼ਣਾ ਦੀ ਵਾਰੀ ਆਈ ਪ੍ਰਭਜੋਤ ਸੇਖੋਂ ਅਤੇ ਨਰੂਲਾ ਤਿੰਨਾਂ ਨੇ ਸਰਵਸੰਮਤੀ ਨਾਲ ਜਾਂ ਬਹੁਮਤ ਨਾਲ ਫੈਸਲਾ ਕਰਨਾ ਸੀ ਨਰੂਲਾ ਦੇ ਦੱਸਣ ਅਨੁਸਾਰ ਇੱਕ ਵਾਰ ਸੇਖੋਂ ਉਸ ਨੂੰ ਮਿਲਿਆ ਤੇ ਕਿਹਾ ਕਿ ਪ੍ਰਭਜੋਤ ਕਿਸੇ ਹੋਰ ਨੂੰ ਇਨਾਮ ਦਿਵਾਉਣਾ ਚਾਹੁੰਦੀ ਹੈ ਪਰ ਮੈਂ ਚਾਹੁੰਦਾ ਹਾਂ ਕਿ ਫਲਾਂ ਨਾਵਲ ਇੱਕ ਨਾਵਲ ਦਾ ਨਾਮ ਲੈ ਕੇ ਨੂੰ ਇਸ ਵਾਰ ਇਹ ਨਾਮ ਦਿੱਤਾ ਜਾਵੇ ਨਰੂਲੇ ਨੇ ਅਰਜ਼ ਗੁਜ਼ਾਰੀ ਕਿ ਉਹ ਤਾਂ ਅਜੇ ਉਹ ਨਾਵਲ ਪੜ੍ਹਿਆ ਵੀ ਨਹੀਂ ਸੇਖੋਂ ਕਹਿੰਦਾ ਮੈਂ ਪੜ੍ਹ ਲਿਆ ਹੈ ਤੂੰ ਦਸਤਖਤ ਕਰ ਇਉਂ ਬਹੁਤ ਬਹੁ ਮਤ ਦੇ ਆਧਾਰ ਤੇ ਇਨਾਮ ਦੀ ਘੋਸ਼ਣਾ ਹੋ ਗਈ ਸੇਖੋਂ ਨੇ ਅਨੇਕਾਂ ਕਿਤਾਬਾਂ ਦੇ ਮੁੱਖ ਬੰਦ ਲਿਖੇ ਇੱਕ ਬੀਬੀ ਦੇ ਨਾਵਲ ਦਾ ਮੁੱਖ ਬੰਦ ਵੀ ਉਸਨੇ ਲਿਖਿਆ ਜਿਸ ਵਿੱਚ ਨਾਵਲ ਦੀ ਬੇਕਰਕ ਆਲੋਚਨਾ ਕੀਤੀ ਗਈ ਨਾਵਲ ਦੇ ਹੋਰ ਐਡੀਸ਼ਨ ਵੀ ਛਪੇ ਪਰ ਬੀਬੀ ਹਰ ਐਡੀਸ਼ਨ ਵਿੱਚ ਸੇਖੋਂ ਦਾ ਮੁਖਬੰਦ ਹੀ ਛਪਵਾਉਂਦੀ ਰਹੀ ਇੱਕ ਵੇਰ ਇੱਕ ਸੁਹਿਰਦ ਪਾਠਕ ਨੇ ਪੁੱਛਿਆ ਵੀ ਤੁਹਾਡਾ ਨਾਵਲ ਬਹੁਤ ਵਧੀਆ ਹੈ ਪਰ ਮੁੱਖ ਬੰਦ ਵਿਚਲੀ ਆਲੋਚਨਾ ਘਟੀਆ ਹੈ ਤੁਸੀਂ ਹਰ ਐਡੀਸ਼ਨ ਵਿੱਚ ਇਸ ਨੂੰ ਕਿਉਂ ਛਾਪਦੇ ਹੋ ਬੀਬੀ ਦਾ ਉੱਤਰ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੁੱਖ ਬੰਦ ਦਾ ਲੇਖ ਕਿੰਨਾ ਮਾੜਾ ਬੰਦਾ ਸੀ ਇਸ ਸਭ ਕੁਝ ਦੇ ਬਾਵਜੂਦ ਸਾਹਿਤ ਸੰਸਾਰ ਵਿੱਚ ਸੇਖੋਂ ਆਪਣੇ ਜਿਉਂਦੇ ਜੀ ਅਤੇ ਆਪਣੇ ਸਮੇਂ ਦਾ ਬੇਤਾਜ ਬਾਦਸ਼ਾਹ ਸੀ ਉਸ ਦੇ ਵਚਨ ਪ੍ਰਵਚਨ ਸਨ ਹਰ ਸਭਾ ਸੁਸਾਇਟੀਆਂ ਦਾ ਮੁਹਤਰੈਲ ਸੀ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਵਾਲੇ ਅਨੇਕਾਂ ਡੈਲੀਗੇਸ਼ਨਾਂ ਦਾ ਮੈਂਬਰ ਸੀ ਜਾਂ ਅਗਵਾਈਕਾਰ ਸੀ ਇੱਕ ਅਗਾਹਾਂ ਵਧੂ ਤੇ ਕਿਰਤ ਦੀ ਮਹੱਤਤਾ ਨਾਲ ਪ੍ਰਣਾਈ ਪਾਰਟੀ ਨੇ ਆਪਣੀ ਟਿਕਟ ਤੇ ਇਲੈਕਸ਼ਨ ਵੀ ਲੜਾਈ ਸੀ ਵੱਡੇ ਵੱਡੇ ਵਕਾਰੀ ਇਨਾਮ ਉਸਨੇ ਖੁਦ ਵੀ ਪ੍ਰਾਪਤ ਕੀਤੇ ਸਨ ਤੇ ਅੱਗੋਂ ਦਿੱਤੇ ਦਵਾਏ ਵੀ ਸਨ ਜਿਸ ਸੰਸਥਾ ਦੇ ਬਾਬਾ ਬੋਹੜ ਦਾ ਇਹ ਕਿਰਦਾਰ ਹੈ ਉਸ ਦੇ ਪੈਰੋਕਾਰ ਗੁਰੂ ਜਨਾਂ ਦੇ ਟੱਪਣੇ ਚੇਲੇ ਜਾਣ ਛੜਾਪ ਅਨੁਸਾਰ ਕਿਸ ਤਰ੍ਹਾਂ ਦਾ ਹੋਵੇਗਾ ਇਹ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀਂ ਹੋਵੇਗਾ ਚੀਨ ਦੇ ਮਾਰਕਸਵਾਦੀ ਮਾਓ ਸੇ ਤੁੰਗ ਨੇ ਕਿੰਨੀਆਂ ਇਸਤਰੀਆਂ ਨਾਲ ਖਿਲਵਾੜ ਕੀਤਾ ਆਜ਼ਾਦੀ ਦੀ ਲੜਾਈ ਵੇਲੇ ਕਿੰਨੇ ਕਾਮਰੇਡਾਂ ਨੇ ਆਪਣੀ ਲਹਿਰ ਨਾਲ ਜੁੜੀਆਂ ਮਹਿਲਾਵਾਂ ਨਾਲ ਰੰਗ ਰਲੀਆਂ ਮਾਣੀਆਂ ਇਹ ਕਿਉਂ ਦੱਸਣ ਪੰਜਾਬ ਵਿੱਚ ਕੋਈ ਵੱਡੀ ਫੈਕਟਰੀ ਨਹੀਂ ਕੋਈ ਵੱਡਾ ਅਦਾਰਾ ਨਹੀਂ ਜਿੱਥੇ ਇਹ ਟ੍ਰੇਡ ਯੂਨੀਅਨ ਬਣਾ ਕੇ ਖਾ ਪੀ ਸਕਣ ਮੰਦਰ ਮਸਜਿਦ ਇਹਨਾਂ ਨੂੰ ਢੋਈ ਨਹੀਂ ਇਸ ਲਈ ਦਾੜੀ ਕੇਸ ਰੱਖ ਕੇ ਕਿਰਪਾਨ ਪਾ ਲਈ ਨਾਲੇ ਗੁਰੂ ਦਾ ਲੰਗਰ ਛਕੋ ਨਾਲੇ ਸਿੱਖਾਂ ਦੀਆਂ ਜੜਾਂ ਵੱਡੋ ਇਹੀ ਇਹਨਾਂ ਦੀ ਮਨਸ਼ਾ ਹੈ ਖਾਲਸਾ ਪੰਚਾਇਤ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ ਦੇ ਵਿਰੁੱਧ 16 ਜੂਨ 2007 ਦੇ ਪੰਜਾਬੀ ਟ੍ਰਿਬਿਊਨ ਵਿੱਚ ਖਬਰ ਆਈ ਸੀ ਕਿ ਮਾਡਲ ਟਾਊਨ ਵਾਸੀ ਕੁਲਵਿੰਦਰ ਕੌਰ ਨੇ ਪੁਲਿਸ ਥਾਣਾ ਮਾਡਲ ਟਾਊਨ ਕੋਲ ਧਾਰਾ 363 364 376 334 506 307 ਅਧੀਨ ਬਲਾਤਕਾਰ ਦੇ ਦੋਸ਼ ਹੇਠ ਅਤੇ ਅਸਲਾ ਐਕਟ ਦੀ ਧਾਰਾ 24 54 ਅਤੇ 59 ਹੇਠ ਰਿਪੋਰਟ ਦਰਜ ਕਰਵਾਈ ਹੈ ਜਿਸ ਵਿੱਚ ਉਸਨੇ ਲਿਖਵਾਇਆ ਹੈ ਕਿ ਉਹ 2 ਜਨਵਰੀ ਨੂੰ ਗੁਰਦੁਆਰਾ ਮਾਡਲ ਟਾਊਨ ਮੱਥਾ ਟੇਕਣ ਗਈ ਸੀ ਤਾਂ ਚੰਨੀ ਨੇ ਪਿਸਤੌਲ ਦੀ ਨੋਕ ਤੇ ਉਸ ਨਾਲ ਬਲਾਤਕਾਰ ਕੀਤਾ ਅਤੇ 3 ਮਹੀਨੇ ਉਸ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਰੱਖਿਆ ਆਪਣੀਆਂ ਕਿਤਾਬਾਂ ਵਿੱਚ ਸੰਤਾਂ ਨੂੰ ਬਲਾਤਕਾਰੀ ਕਹਿਣ ਵਾਲੇ ਸੁਖਵਿੰਦਰ ਸਿੰਘ ਸਭਰਾ ਨੂੰ ਆਪਣੇ ਪ੍ਰਧਾਨ ਦੀ ਇਸ ਕਰਤੂਤ ਦਾ ਕਿਉਂ ਪਤਾ ਨਹੀਂ ਲੱਗਾ ਪਤਾ ਤਾਂ ਲੱਗ ਗਿਆ ਸੀ ਪਰ ਉਹ ਆਪਣਾ ਪ੍ਰਧਾਨ ਹੈ ਇਸ ਲਈ ਸਭ ਜਾਇਜ਼ ਹੈ ਅਖਬਾਰ ਦੀ ਕਟਿੰਗ ਸਾਡੇ ਕੋਲ ਮੌਜੂਦ ਹੈ ਲੋੜ ਪੈਣ ਤੇ ਦਿਖਾ ਸਕਦੇ ਹਾਂ